ਖਬਰਦਾਰ ਖਬਰਦਾਰ ਖਬਰਦਾਰ ਮਨ ਮਹਿ ਲੈਨਨ ਵਾਦ ਹੈ ਬਾਹਰੋਂ ਸਿੱਖ ਖਾਹੇ ਭੇਖ ਸਿੱਖੀ ਦਾ ਧਾਰ ਕੇ ਲੋਕਾਂ ਨੂੰ ਪਰਮਾਹੇ ਆਪ ਖੜਗ ਨੂੰ ਧਾਰ ਕੇ ਹੋਰਾਂ ਦੀ ਉਤਰਾਹੇ ਖੰਡਾ ਪੌਲ ਆਪ ਛਕੈ ਹੋਰਾਂ ਨੂੰ ਛਕਾਹੇ ਪਰ ਲਿਖਤਾਂ ਵਿੱਚ ਇਸ ਨੂੰ ਡੇਰਾ ਪਖੰਡ ਬਤਾਹੇ ਨਿਤਨੇਮ ਨੂੰ ਤਿਆਗ ਕੇ ਅਵਰਾ ਦਾ ਛੜਾਏ ਨਾਮ ਚ ਪੰਦੇ ਸਿੱਖ ਦੀ ਨਿੰਦਾ ਘੋਰ ਹੈ ਆਖਣ ਨਾਮ ਜਪਦਿਆਂ ਮੂੰਹ ਕੌੜਾ ਹੋਏ ਜਾਏ ਬ੍ਰਾਹਮਣਵਾਦੀ ਕਰਮ ਆਖ ਕੇ ਨੇੜੇ ਮੂਲ ਨਾ ਆਹ ਨੇੜੇ ਮੂਲ ਨਾ ਜਾਹੇ ਨਿੰਦਾ ਕਰੇ ਸਿੱਖ ਸੰਤ ਦੀ ਬਲਾਤਕਾਰੀ ਕਾਲਾ ਫਗਾਨਾ ਕੋ ਵੜਿਆ ਹੈ ਵੰਡ ਛਕਣ ਦੇ ਭਰਮ ਵਿੱਚ ਦੁਨੀਆ ਨੂੰ ਪਰਮਾਇਕ ਹੈ ਸਿੱਖੀ ਨਾਲੋਂ ਤੋੜ ਕੇ ਮਾਰਕਸਵਾਦੀ ਬਣਾ ਹੈ ਰਣਧੀਰ ਸਿੰਘ ਭਾਈ ਵੀਰ ਸਿੰਘ ਅੰਧ ਵਿਸ਼ਵਾਸੀ ਆਹੇ ਐਸਾ ਕੋ ਪ੍ਰਚਾਰ ਕਰ ਨਿੰਦਾ ਕੋਰ ਕਰਾਹੇ ਰਿਸ਼ਵਤ ਖੋਰ ਰਿਸ਼ਵਤ ਖੋਰ ਥਾਣੇਦਾਰ ਨੂੰ ਧਰੂ ਤਾਰਾ ਸਿੱਖੀ ਬਣਾਹੇ ਡਰਾਈਵਰ ਘੱਗਾ ਤੇ ਥਾਣੇਦਾਰ ਕਾਲਾ ਫਗਾਨਾ ਬ੍ਰਹਮ ਗਿਆਨੀ ਕਿਵੇਂ ਬਣ ਜਾਹੇ ਕੱਢਣ ਮੂਲ ਨਾ ਭੇਦ ਹੈ ਕੌਣ ਇਹਨਾਂ ਚੋਗਾ ਪਾਏ ਡਰਾਈਵਰ ਤੋਂ ਪ੍ਰੋਫੈਸਰ ਇਹ ਦਿੱਤਾ ਕਿਸ ਬਣਾਏ ਇਹੋ ਇੱਕ ਵੱਡਾ ਰਾਜ ਹੈ ਲੋਕਾਂ ਸਮਝ ਨਾ ਆਏ ਡਰਾਮੇਬਾਜ਼ ਸਭ ਕਾਮਰੇਡ ਆਦ ਕਾਲ ਤੋਂ ਆਹੇ ਹੁਣ ਸਿੱਖਾਂ ਵਿੱਚ ਆਵੜੇ ਸਿੱਖੀ ਭੇਖ ਬਣਾਏ ਸਕੂਲਾਂ ਵਿੱਚ ਇਹ ਜਾਵੜੇ ਪਾੜੇ ਸਭ ਵਿਗੜਾਏ ਵਿੱਚ ਯੂਨੀਵਰਸਿਟੀਆਂ ਕਮੇਟੀਆਂ ਹਰ ਥਾਂ ਗਏ ਛਾਏ ਛੇਕਣ ਉਸੇ ਥਾਲੀ ਨੂੰ ਭੋਜਨ ਜਿਸ ਵਿੱਚ ਖਾਹੇ ਇਹੀ ਇਹਨਾਂ ਦੀ ਰੀਤ ਹੈ ਸਭ ਕੋਈ ਜਾਣਾਏ ਕੱਢ ਸਿੱਖੀ ਮਾਲਵਿਓ ਮਾਝੇ ਲੱਤੇ ਪੈਰ ਜਮਾਏ ਬੜੇ ਕੁਪੱਤੇ ਮੀਸਣੇ ਸਮਝ ਪਈ ਹੁਣ ਆਏ ऐसे सबरा कग्गे दे कवर नेड़ ना जाए हम तो आद ग्रंथ को मान है अवर न मन है काए इसमें गूढ़ा भेद है समझ लो मन माहे ਲੋੜ ਨਹੀਂ ਖੰਡੇ ਪੌਲ ਦੀ ਨਾ ਪੰਜ ਕਕਾਰ ਰਖਾਹੇ ਕਹਿ ਨਹਿ ਕੋਈ ਕਹੇ ਨਿਤਨੇਮ ਨੂੰ ਨਾ ਅਵਰ ਰਹਿਤ ਹੈ ਕਾਏ ਅਕਾਲ ਤਖਤ ਨੂੰ ਰੱਦ ਕੇ ਜਥੇ ਬੰਦਕ ਭੋਗ ਪੈ ਜਾਏ ਖਾਲਸਾ ਪੰਥ ਗੋਬਿੰਦ ਦਾ ਸ਼ਸਤਰਹੀਣ ਹੋ ਜਾਏ ਪਾਤਸ਼ਾਹੀ ਭੋਗੀ ਪੰਥ ਨੇ ਮੁੜਕ ਸਿਆਰਾ ਹੋ ਜਾਏ ਭੁੱਲ ਜਾਣ ਪਹਿਚਾਣ ਨੂੰ ਮਨਸ਼ਾ ਕਾਮਰੇਡਾ ਆਹੇ ਉਠੋ ਵਿਵੇਕੀ ਖਾਲਸਾ ਉਦਮ ਧਾਰ ਹੁਣ ਆਏ ਇਹ ਹਨ ਕੌਮ ਗਦਾਰ ਸਭ ਸਮਝ ਲਓ ਚਿਤ ਲਾਏ ਖਿਆ ਗਿਆਨ ਖੜਗ ਦੀ ਹੱਥ ਲੈ ਢਿੱਲ ਮੂਲ ਨਾ ਲਾਏ ਫਰਜ਼ ਪਛਾਣੋ ਆਪਣਾ ਰਣ ਤੱਤੇ ਵਿੱਚ ਆਏ ਵਲੇਟੋ ਸਫਾ ਇਹਨਾਂ ਦੀ ਗੁਰ ਖੁਸ਼ੀਆਂ ਨੂੰ ਪਾਏ ਕਵਰ ਸਿੰਘ ਸੱਚ ਬੋਲਦਾ ਫਿਰ ਨਾ ਪਛੋਤਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ